ਜੋ ਸਾਰਾ ਲੰਗਰ ਦਾ ਪ੍ਰਬੰਧ ਸੀ ਉਹ ਨਾਮਧਾਰੀ ਸੇਵਕਾਂ ਨੇ ਕੀਤਾ ਔਰ ਜਿਸ ਬਾਖੂਬੀ ਔਰ ਜਿਸ ਸੁਚੱਜ ਦੇ ਨਾਲ ਔਰ ਜਿਸ ਸੇਵਾ ਦੇ ਨਾਲ ਉੱਥੇ ਇਹ ਲੰਗਰ ਵਰਤਿਆ ਔਰ ਬੱਚਿਆਂ ਦੀ ਇਲਾਕੇ ਦੀ ਸੇਵਾ ਹੋਈ ਮੈਂ ਸਮਝਦਾ ਜੋ ਫੈਸਟੀਵਲ ਦੀ ਕੋਈ ਬਹੁਤ ਵੱਡੀ ਯਾਦਗਾਰੀ ਗੱਲ ਹੈ ਜੋ ਅਖਬਾਰਾਂ ਨੇ ਵੀ ਨੋਟ ਕੀਤੀ ਸਾਡੇ ਇਲਾਕੇ ਦੇ ਮੈਂ ਨੋਟ ਕੀਤੀ ਉਹ ਨਾਮਧਾਰੀ ਸੰਗਤਾਂ ਦੀ ਸੇਵਾ ਔਰ ਸ਼ਰਧਾ ਸੀ ਔਰ ਹੋਰ ਵੀ ਸਾਡੇ ਬੱਚਿਆਂ ਦਾ ਸਾਡੇ ਅਧਿਆਪਕਾਂ ਦਾ ਸਿਰ ਝੁਕਿਆ ਇਸ ਲਹਿਰ ਦੇ ਪ੍ਰਤੀ ਔਰ ਉਹ ਸ਼ਰਧਾ ਦੇ ਪ੍ਰੇਰੇ ਹੋਏ ਅਸੀਂ ਅੱਜ ਇੱਥੇ ਹਾਜ਼ਰ ਹੋਏ ਸੀ ਕਿ ਸਾਰੇ ਸੰਗਤਾਂ ਦਾ ਧੰਨਵਾਦ ਕਰਕੇ ਆਈਏ ਔਰ ਸਤਿਗੁਰਾਂ ਦੀ ਕਿਰਪਾ ਜਿਹੜੀ ਹੈ ਉਹਨਾਂ ਦੇ ਪ੍ਰਤੀ ਅਸੀਂ ਮੁੜ ਕੇ ਹਾਜ਼ਰ ਹੋਈਏ ਔਰ ਉੱਥੇ ਹੀ ਸਾਡੇ ਸਭ ਇੱਛਾ ਸੀ ਕਿ ਜੋ ਸਾਡੇ ਇੰਸਟੀਟਿਊਸ਼ਨ ਹੈ ਉਹਦੇ ਵਿੱਚ ਸੰਸਥਾ ਦੇ ਵਿੱਚ ਜੋ ਸਾਰੀਆਂ ਲਹਿਰਾਂ ਦੇ ਸ਼ਹੀਦ ਹੋਏ ਨੇ ਜੋ ਵੱਖਰੇ ਵੱਖਰੇ ਜਿਸ ਤਰ੍ਹਾਂ ਸਾਡੇ ਲੋਕ ਇਸ ਲਹਿਰ 'ਚ ਆਏ ਨੇ ਉਹਨਾਂ ਦੀਆਂ ਕੋਈ ਯਾਦਗਾਰਾਂ ਸਾਹਮਣੇ ਜਾਣ ਜਿਸ ਕਰਕੇ ਮੈਂ ਬੇਨਤੀ ਕੀਤੀ ਸੀ ਉਸ ਵੇਲੇ ਨਾਮਧਾਰੀ ਸੰਗਤਾਂ ਨੂੰ ਔਰ ਸੰਤਾਂ ਨੂੰ ਕਿ ਸਾਡੀ ਤੁਹਾਡੀ ਕਿਰਪਾ ਨਾਲ ਅਸੀਂ ਚਾਹਾਂਗੇ ਕਿ ਉੱਥੇ ਕੋਈ ਸ਼ਹੀਦੀ ਗੈਲਰੀ ਬਣੇ ਜਿਹਦੇ ਵਿੱਚ ਜੋ ਨਾਮਧਾਰੀ ਸ਼ਹੀਦ ਨੇ ਉਹ ਪੇਂਟਿੰਗਸ ਉਹਨਾਂ ਸ਼ਹੀਦਾਂ ਦੀ ਖਾਸ ਕਰਕੇ ਸਤਗੁਰੂ ਰਾਮ ਸਿੰਘ ਹੋਰਾਂ ਦੀ ਪੇਂਟਿੰਗ ਤਸਵੀਰ ਮਲੇਰਕੋਟਲੇ ਸਾਕੇ ਦੀ ਪੇਂਟਿੰਗ ਉਹ ਸਾਨੂੰ ਜੇ ਸਾਨੂੰ ਕਿਸੇ ਥਾਂ ਤੋਂ ਪ੍ਰਾਪਤ ਹੋ ਜਾਣ ਤਾਂ ਅਸੀਂ ਚਾਹਾਂਗੇ ਕਿ ਉਹ ਪਰਮਨੈਂਟ ਸਾਡੀ ਗੈਲਰੀ ਵਿੱਚ ਜੋ ਲਾਇਬ੍ਰੇਰੀ 'ਚ ਅਸੀਂ ਆਪਣੇ ਸਥਾਪਿਤ ਕਰਨ ਚੱਲੇ ਆ ਉਹਦੇ 'ਚ ਉਹ ਬਕਾਇਦਾ ਸਥਾਪਿਤ ਕੀਤੀਆਂ ਕੀਤੀਆਂ ਜਾਣ ਵਿਧੀ ਯੋਗਤਾ ਤੌਰ ਤੇ ਔਰ ਇਸ ਤਰ੍ਹਾਂ ਹੀ ਮੈਨੂੰ ਬੜੀ ਖੁਸ਼ੀ ਹੈ ਉਸ ਵੇਲੇ ਵੀ ਕਿ ਇਸ ਲਹਿਰ ਨੇ ਇਕੱਲਾ ਇਸ ਖੇਤਰ ਵਿੱਚ ਜੋ ਬਹੁਤ ਪੱਖਾ ਯੋਗਦਾਨ ਹੈ ਜਿਹੜਾ ਕਿ ਸੰਗੀਤ ਦੇ ਖੇਤਰ ਵਿੱਚ ਵੀ ਹੈ ਸਾਨੂੰ ਯਾਦ ਹੈ ਕਿਸ ਤਰ੍ਹਾਂ ਕੌਮੀ ਔਰ ਕਮੰਤਰੀ ਪੱਧਰ ਦੇ ਸੰਗੀਤ ਵਿੱਚ ਇਸ ਲਹਿਰ ਦਾ ਯੋਗਦਾਨ ਹੈ ਔਰ ਕਿਸ ਤਰ੍ਹਾਂ ਖੇਡਾਂ ਦੇ ਖੇਤਰ ਵਿੱਚ ਵੀ ਬੜਾ ਵੱਡਾ ਯੋਗਦਾਨ ਹੈ ਸੋ ਅਸੀਂ ਚਾਹੁੰਦੇ ਸੀ ਕਿ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਕਾਰਜ ਨੂੰ ਉਹਨਾਂ ਦੀ ਅਸ਼ੀਰਵਾਦ ਮਿਲੀ ਰਹੇ ਔਰ ਇਸ ਖੇਤਰ ਵਿੱਚ ਵੀ ਇਸ ਇਲਾਕੇ ਦੀ ਅਸੀਂ ਹੋਰ ਸੇਵਾ ਕਰ ਸਕੀਏ ਉੱਥੇ ਹੀ ਸਤਗੁਰੂ ਜੀ ਨੇ ਮੈਨੂੰ ਪ੍ਰੇਰਣਾ ਦਿੱਤੀ ਸੀ ਸਗੋਂ 2 ਮਿੰਟ ਸਟੇਜ ਤੇ ਅਸੀਂ ਵਿਚਾਰ ਚਰਚੇ ਵਿੱਚ ਕਿ ਇਸ ਕਾਲਜ ਵਿੱਚ ਸੰਗੀਤ ਦੀ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਉਸ ਵੇਲੇ ਮੈਂ ਮਾਨਸਿਕ ਤੌਰ ਤੇ ਸਗੋਂ ਹਜੇ ਇੱਕਦਮ ਤਿਆਰ ਵੀ ਨਹੀਂ ਸੀ ਮੈਂ ਸਤਿਗੁਰੂ ਨੂੰ ਬੇਨਤੀ ਕੀਤੀ ਸੀ ਕਿ ਮੈਂ ਸੋਚ ਵਿਚਾਰ ਕਰਕੇ ਕਿਸੇ ਵੇਲੇ ਮੁੜ ਕੇ ਤੁਹਾਡਾ ਦਰਸ਼ਨ ਕਰਾਂਗਾ ਸੋ ਉਹ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਉਣ ਵਾਲੇ ਸੈਸ਼ਨ ਤੋਂ ਕਿਸੇ ਨਾ ਕਿਸੇ ਰੂਪ 'ਚ ਆਪਣੇ ਬੱਚਿਆਂ ਨੂੰ ਇੱਕ ਵਿਸ਼ੇ ਦੇ ਰੂਪ 'ਚ ਜਾਂ ਇੱਕ ਇੱਕ ਸਿੱਖਿਆ ਦੇ ਰੂਪ 'ਚ ਅਸੀਂ ਸੰਗੀਤ ਦਾ ਪ੍ਰਬੰਧ ਕਰੀਏ ਉਹਦੀਆਂ ਕੁਝ ਔਕੜਾਂ ਨੇ ਕੋਈ ਤਕਨੀਕੀ ਪ੍ਰਬੰਧ ਦੀਆਂ ਔਕੜਾਂ ਨੇ ਕੁਝ ਹੋਰ ਔਕੜਾਂ ਨੇ ਸਾਨੂੰ ਉਮੀਦ ਹੈ ਕਿ ਸਤਿਗੁਰੂ ਦੀ ਕਿਰਪਾ ਨਾਲ ਅਸੀਂ ਉਹਨਾਂ ਔਕੜਾਂ ਤੇ ਕਾਬੂ ਅਸੀਂ ਪਾ ਲਾਂਗੇ ਔਰ ਇਹਨਾਂ ਦੀ ਇੱਛਾ ਅਨੁਸਾਰ ਇਹਨਾਂ ਦੀ ਪ੍ਰੇਰਣਾ ਅਨੁਸਾਰ ਅਸੀਂ ਉਹ ਵੀ ਸ਼ਾਇਦ ਉੱਥੇ ਇਸ ਪਾਸੇ ਨੂੰ ਬੱਚਿਆਂ ਨੂੰ ਪ੍ਰੇਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਰੀਆਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਔਰ ਇਹ ਵਿਸ਼ਵਾਸ ਦਿਵਾਉਣ ਲਈ ਕਿ ਜੋ ਸਤਿਗੁਰਾਂ ਦੀ ਕਿਰਪਾ ਔਰ ਜੋ ਇਹਨਾਂ ਦੇ ਆਸ਼ੇ ਨੇ ਜੋ ਇਹ ਸਾਡੇ ਲੋਕਾਂ ਤੋਂ ਸਾਡੀ ਸਾਧ ਸੰਗਤ ਤੋਂ ਉਮੀਦ ਕਰਦੇ ਨੇ ਅਸੀਂ ਪੁਰਯਤਨ ਕੋਸ਼ਿਸ਼ ਕਰਦੇ ਰਹਾਂਗੇ ਕਿ ਆਪਣੇ ਬੱਚਿਆਂ ਵਿੱਚ ਔਰ ਆਪਣੇ ਇਸ ਇਲਾਕੇ ਵਿੱਚ ਉਹ ਚੰਗੀਆਂ ਭਾਵਨਾਵਾਂ ਫੈਲਣ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਚੰਗੇ ਕੰਮਾਂ ਨਾਲ ਚੰਗੇ ਵਿਰਸੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਜੁੜਨ ਸੋ ਇਹ ਸਾਰੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਮੈਂ ਤੇ ਮੇਰਾ ਸਟਾਫ ਤੁਹਾਡੇ 'ਚ ਹਾਜ਼ਰ ਹੋਇਆ ਸੀ ਮੈਂ ਇੱਕ ਵਾਰੀ ਫੇਰ ਸਾਰੀ ਸੰਗਤ ਦਾ ਸਤਿਗੁਰਾਂ ਦਾ ਔਰ ਸਾਰੇ ਆਪਣੇ ਵੱਲੋਂ ਉਹਨਾਂ ਦਾ ਅੱਗੇ ਦੇ ਇੱਕ ਸਿਰ ਕੋਣਾ ਔਰ ਮਹਿਸੂਸ ਕਰਦਾ ਕਿ ਉਹਨਾਂ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਔਰ ਮੈਂ ਉਮੀਦ ਕਰਦਾ ਕਿ ਇਹ ਕਿਰਪਾ ਸਾਨੂੰ ਹਮੇਸ਼ਾ ਉਹਨਾਂ ਦੀ ਸਾਨੂੰ ਅਸੀਂ ਉਹਦੇ ਪਾਤਰ ਬਣੇ ਰਹਾਂਗੇ ਔਰ ਪਾਤਰ ਹੀ ਨਹੀਂ ਅਸੀਂ ਉਹਦੇ ਯੋਗ ਵੀ ਬਣੇ ਰਹਾਂਗੇ